ਭਾਗ 7ਵਾਂ ਪਿਛਲੇ ਭਾਗ ਵਿੱਚ ਤੁਸੀਂ ਸੁਣ ਰਹੇ ਸੀ ਕਿ ਸੁਬੋਧ ਚਿੱਤਰਕਾਰ ਕੋਲ ਇੱਕ ਰਾਤ ਲਈ ਰੁਕਿਆ ਹੋਇਆ ਹੈ ਤੇ ਉਹ ਆਪਣੇ ਬਾਰੇ ਤੇ ਮਾਇਰਾ ਬਾਰੇ ਚਿੱਤਰਕਾਰ ਨੂੰ ਦੱਸ ਰਿਹਾ ਹੈ ਹੁਣ ਉਸ ਤੋਂ ਅੱਗੇ ਕੁਝ ਸਮੇਂ ਬਾਅਦ ਅੱਖਾਂ ਖੋਲਦੇ ਹੋਏ ਫਿਰ ਉਸਨੇ ਬੋਲਣਾ ਸ਼ੁਰੂ ਕੀਤਾ ਮੈਂ ਪੂਰੇ 21 ਸਾਲ ਉਸ ਨੂੰ ਯਾਦ ਰੱਖਿਆ ਕਿਉਂਕਿ ਮੈਨੂੰ ਮਾਇਰਾ ਨੂੰ ਯਾਦ ਕਰਨਾ ਚੰਗਾ ਲੱਗਦਾ ਹੈ ਚੰਗਾ ਲੱਗਦਾ ਹੈ ਮੇਰੀਆਂ ਸਭ ਕਵਤਾਵਾਂ ਜੋ ਇਸ ਕਿਤਾਬ ਵਿੱਚ ਹਨ ਜੋ ਅੱਜ ਰਿਲੀਜ਼ ਹੋਈ ਹੈ ਉਹ ਸਭ ਮਾਇਰਾ ਬਾਰੇ ਹਨ ਫਿਰ ਸੁਬੋਧ ਬੋਲਦਾ ਬੋਲਦਾ ਰੁਕਿਆ ਉਸਨੇ ਮੇਰੇ ਵੱਲ ਵੇਖਿਆ ਤੇ ਕਿਹਾ ਤੁਸੀਂ ਆਪਣੇ ਬਾਰੇ ਨਹੀਂ ਕੁਝ ਦੱਸੋਗੇ ਨਹੀਂ ਮੇਰੇ ਕੋਲ ਕੁਝ ਖਾਸ ਦੱਸਣ ਲਈ ਨਹੀਂ ਹੈ ਮੈਂ ਇੱਕ ਸੌਖੀ ਜ਼ਿੰਦਗੀ ਜਿਉਣ ਵਾਲਾ ਆਦਮੀ ਹਾਂ ਮੇਰੇ ਕੁਝ ਕੁੜੀਆਂ ਨਾਲ ਸਬੰਧ ਰਹੇ ਪਰ ਕਿਸੇ ਨੇ ਮੈਨੂੰ ਇੰਨੀ ਡੁੰਗਾਈ ਨਾਲ ਨਹੀਂ ਪਕੜਿਆ ਜਿਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਕਰ ਰਹੇ ਹੋ ਫਿਰ ਕਾਫੀ ਦੇਰ ਅਸੀਂ ਗੱਲਾਂ ਕਰਦੇ ਰਹੇ ਅਤੇ ਅੱਧੀ ਰਾਤ ਤੋਂ ਬਾਅਦ ਅਸੀਂ ਸੌਂ ਗਏ ਅਗਲੇ ਦਿਨ ਸਵੇਰੇ ਜਲਦੀ ਉੱਠ ਕੇ ਅਸੀਂ ਮਾਰਨਿੰਗ ਵਾਕ ਲਈ ਗਏ ਫਿਰ ਘਰ ਆਏ ਤਿਆਰ ਹੋ ਕੇ ਨਾਸ਼ਤੇ ਲਈ ਡਾਈਨਿੰਗ ਟੇਬਲ ਤੇ ਆ ਬੈਠੇ ਮੇਰੀ ਪਤਨੀ ਸਾਡੇ ਲਈ ਨਾਸ਼ਤਾ ਲਗਾ ਰਹੀ ਸੀ ਨਾਸ਼ਤਾ ਕਰਦੇ ਹੀ ਸੁਬੋਧ ਨੇ ਮੈਨੂੰ ਆਪਣੇ ਫੋਨ ਵਿੱਚ ਮਾਇਰਾ ਦੀਆਂ ਫੋਟੋ ਦਿਖਾਈਆਂ ਜੋ ਬਹੁਤ ਹੀ ਸਾਦੀਆਂ ਤੇ ਖੂਬਸੂਰਤ ਸਨ ਫਿਰ ਸੁਬੋਧ ਨੇ ਨਾਸ਼ਤੇ ਬਾਅਦ ਜਾਣ ਤੋਂ ਪਹਿਲਾਂ ਆਪਣੀ ਕਿਤਾਬ ਮੈਨੂੰ ਆਪਣੇ ਦਸਤਖਤ ਕਰਕੇ ਦੇ ਦਿੱਤੀ ਤੇ ਕਿਹਾ ਇਸ ਨੂੰ ਜ਼ਰੂਰ ਪੜ੍ਹਨਾ ਸੁਬੋਧ ਨੇ ਆਪਣੀ ਪਸੰਦ ਦੀ ਇੱਕ ਪੇਂਟਿੰਗ ਮੇਰੇ ਕਮਰੇ ਚੋਂ ਲੈ ਲਈ ਸੀ ਮੈਨੂੰ ਇਹ ਗੱਲ ਬਹੁਤ ਚੰਗੀ ਲੱਗੀ ਮੈਂ ਕਿਤਾਬ ਵੱਲ ਵੇਖਦੇ ਕਿਹਾ ਇਸ ਨੂੰ ਮੈਂ ਅਣਗਿਣਤ ਵਾਰ ਪੜਾਂਗਾ ਕਿਉਂਕਿ ਇਸ ਨੂੰ ਪੜਨ ਦੀ ਮੇਰੇ ਮਨ ਵਿੱਚ ਬਹੁਤ ਇੱਛਾ ਹੈ ਅਸੀਂ ਦੋਵੇਂ ਮੈਂ ਅਤੇ ਮੇਰੀ ਪਤਨੀ ਸੁਬੋਧ ਨੂੰ ਦਰਵਾਜ਼ੇ ਤੱਕ ਛੱਡਣ ਗਏ ਸੁਬੋਧ ਜਾਂਦੇ ਹੋਏ ਮੈਨੂੰ ਇਸ ਤਰ੍ਹਾਂ ਗਲੇ ਲੱਗ ਕੇ ਮਿਲਿਆ ਕਿ ਮੈਨੂੰ ਮਹਿਸੂਸ ਹੋਇਆ ਕਿ ਅਸੀਂ ਇੱਕ ਦੂਜੇ ਨੂੰ ਕਰੀਬ ਤੋਂ ਜਾਣਦੇ ਹਾਂ ਸੁਬੋਧ ਜਾ ਚੁੱਕਿਆ ਸੀ ਮੈਂ ਆਪਣੇ ਕੰਮਕਾਰ ਵਿੱਚ ਰੁੱਝ ਗਿਆ ਅਗਲੇ ਦਿਨ ਸ਼ਾਮ ਨੂੰ ਮੈਂ ਕੰਮਕਾਰ ਤੋਂ ਜਲਦੀ ਵਿਹਲਾ ਹੋ ਗਿਆ ਮੇਰੀ ਪਤਨੀ ਘਰ ਨਹੀਂ ਸੀ ਉਹ ਆਪਣੀ ਮਾਂ ਨੂੰ ਮਿਲਣ ਗਈ ਹੋਈ ਸੀ ਅਤੇ ਉਸਨੇ ਆਪਣੀ ਮਾਂ ਕੋਲ ਇੱਕ ਰਾਤ ਰੁਕ ਕੇ ਵਾਪਸ ਆਉਣਾ ਸੀ ਮੇਰੇ ਲਈ ਇਹ ਚੰਗਾ ਮੌਕਾ ਸੀ ਕਿ ਮੈਂ ਇਕਾਂਤ ਵਿੱਚ ਬੈਠ ਕੇ ਸਬੋਧ ਦੀਆਂ ਕਵਿਤਾਵਾਂ ਪੜ੍ਹ ਸਕਾਂ ਸ਼ਾਮ ਨੂੰ ਮੈਂ ਹੋਟਲ ਤੋਂ ਲਿਆਂਦਾ ਖਾਣਾ ਖਾਦਾ ਘਰ ਵਿੱਚ ਬੜੀ ਚੁੱਪ ਸੀ ਮੇਰੀ ਪਤਨੀ ਪੈਰਾਂ ਵਿੱਚ ਝਾਂਜਰਾਂ ਪਾ ਕੇ ਰੱਖਦੀ ਹੈ ਆਮ ਦਿਨਾਂ ਵਿੱਚ ਹਰ ਰੋਜ਼ ਘਰ ਉਸ ਦੀਆਂ ਝਾਂਜਰਾਂ ਦੇ ਸੰਗੀਤ ਨਾਲ ਗੂੰਜਦਾ ਰਹਿੰਦਾ ਹੈ ਮੈਂ ਪਹਿਲਾਂ ਨਾਲੋਂ ਜਲਦੀ ਕਰੀਬ 9:00 ਵਜੇ ਬਿਸਤਰ ਵਿੱਚ ਜਾ ਪਿਆ ਤੇ ਸੁਬੋਧ ਦੀ ਕਿਤਾਬ ਪੜਨ ਲੱਗਿਆ ਮੈਂ ਸੁਬੋਧ ਜਿਸ ਦੀ ਇਹ ਕਿਤਾਬ ਹੈ ਆਪਣੀ ਕਿਤਾਬ ਦੀ ਸ਼ੁਰੂਆਤ ਮਾਇਰਾ ਦੀਆਂ ਕਵਿਤਾਵਾਂ ਨਾਲ ਕਰਦਾ ਹਾਂ ਕਿਉਂਕਿ ਮੈਂ ਇੱਕੋ ਕਵਿਤਾ ਨੂੰ ਜਾਣਦਾ ਹਾਂ ਉਹ ਹੈ ਮਾਇਰਾ ਮੇਰੀ ਹਰ ਕਵਿਤਾ ਉਸ ਕੋਲੋਂ ਹੀ ਸ਼ੁਰੂ ਹੁੰਦੀ ਹੈ ਸੁਬੋਧ ਦੀ ਕਿਤਾਬ ਵਿੱਚੋਂ ਮਾਇਰਾ ਦੁਆਰਾ ਲਿਖੀ ਪਹਿਲੀ ਕਵਿਤਾ ਕਵਰ ਨਾਟ ਅਵੇਲੇਬਲ ਮੈਂ ਮਾਇਰਾ ਹਾਂ ਮੈਂ ਆਪਣੀ ਇੱਕ ਦੋਸਤ ਦੇ ਨਾਲ ਹਾਂ ਇਹ ਕਾਲ ਗਰਲ ਹੈ ਅਸੀਂ ਸ਼ਾਪਿੰਗ ਕਰ ਰਹੇ ਹਾਂ ਉਹ ਚੀਜ਼ਾਂ ਚੁੱਕਦੀ ਰੱਖਦੀ ਧਿਆਨ ਨਾਲ ਵੇਖਦੀ ਹੈ ਇਹ ਸੋਹਣੀ ਕੁੜੀ ਮੈਨੂੰ ਚੰਗੀ ਲੱਗਦੀ ਹੈ ਭਾਵੇਂ ਇਸ ਦਾ ਪੇਸ਼ਾ ਕੋਈ ਚੰਗਾ ਨਹੀਂ ਸਮਾਜ ਵਿੱਚ ਇਸ ਨੂੰ ਪਸੰਦ ਨਹੀਂ ਕੀਤਾ ਜਾਂਦਾ ਇਸ ਦੀ ਜ਼ਰੂਰਤ ਬਹੁਤ ਮਹਿਸੂਸ ਕੀਤੀ ਜਾਂਦੀ ਹੈ ਹਰ ਸਮਾਜ ਦੇ ਕੁਝ ਮਰਦਾਂ ਨੂੰ ਅਜਈਆਂ ਲੜਕੀਆਂ ਦੀ ਲੋੜ ਪੈਂਦੀ ਹੈ ਜੋ ਵਿਕ ਸਕਦੀਆਂ ਹੋਣ ਉਹਨਾਂ ਲਈ ਹਾਜ਼ਰ ਹੋਣ ਸਮਾਨ ਦੀ ਖਰੀਦ ਕਰਦਿਆਂ ਵਸਤਾਂ ਦੀ ਚੋਣ ਕਰਦਿਆਂ ਉਹ ਮੁਸਕਰਾਉਂਦੀ ਹੈ ਕਦੇ-ਕਦੇ ਮੇਰੇ ਵੱਲ ਤੱਕਦੀ ਹੈ ਉਹ ਕੁਝ ਕਹਿਣਾ ਚਾਹੁੰਦੀ ਹੈ ਮੈਂ ਉਸ ਦੇ ਨਜ਼ਦੀਕ ਜਾਂਦੀ ਹਾਂ ਉਸ ਨੇ ਕਿਹਾ ਆ ਵੇਖ ਮਾਇਰਾ ਇਹ ਪੈਕੇਟ ਇੱਕ ਇਹ ਪੈਕੇਟ ਹਰ ਚੀਜ਼ ਪੈਕੇਟ ਵਿੱਚ ਬੰਦ ਸਭ ਕੁਝ ਟਕਿਆ ਹੋਇਆ ਵਿਕਦਾ ਹੈ ਤੈਨੂੰ ਪਤਾ ਹੈ ਮੈਂ ਹੈਰਾਨ ਹੋ ਜਾਂਦੀ ਹਾਂ ਇੱਕ ਐਸੀ ਜਗ੍ਹਾ ਨੂੰ ਮੈਂ ਜਾਣਦੀ ਹਾਂ ਜਿੱਥੇ ਕੁਝ ਵੀ ਟਕਿਆ ਹੋਇਆ ਨਹੀਂ ਹੁੰਦਾ ਇਹ ਦੁਨੀਆ ਜਿੱਥੇ ਹਰ ਚੀਜ਼ ਟਕੀ ਹੋਈ ਵੇਚੀ ਜਾਂਦੀ ਹੈ ਤੇ ਔਰਤ ਔਰਤ ਨੰਗੀ ਵਿਕਦੀ ਹੈ ਤੇ ਮੈਂ ਬਸ ਸੋਚਦੀ ਹਾਂ ਜਿਵੇਂ ਹੈ चलो ठीक है कवर नॉट अवेलेबल ਮਾਇਰਾ ਸਬੋਧੀ ਕਿਤਾਬ ਵਿੱਚ ਮਾਇਰਾ ਦੁਆਰਾ ਲਿਖੀ ਦੂਜੀ ਕਵਿਤਾ ਤੁਸੀਂ ਕਿਸ ਧਰਮ ਦੀ ਗੱਲ ਕਰਦੇ ਹੋ ਇੱਕ ਛੋਟੀ ਬੱਚੀ ਦੀ ਤੁਹਾਨੂੰ ਕੋਈ ਬਹੁਤੀ ਸਮਝ ਨਹੀਂ ਹੈ ਆਪਣੀ ਮਾਂ ਬਾਰੇ ਵੀ ਤੁਸੀਂ ਬਹੁਤਾ ਨਹੀਂ ਜਾਣਦੇ ਇਸ ਸਮਾਜ ਵਿੱਚ ਤਾਂ ਬਹੁਤੇ ਲੋਕਾਂ ਨੂੰ ਕਵਿਤਾ ਤੱਕ ਦੀ ਸਮਝ ਨਹੀਂ ਹੈ ਤੇ ਬਹਿਸ ਉਹ ਧਰਮ ਤੇ ਕਰਨ ਲੱਗਦੇ ਆ ਹੁਣੇ ਇਧਰੋਂ ਇੱਕ ਇਕੱਠ ਲੰਘਿਆ ਹੈ ਇੱਥੇ ਕਿਤੇ ਧਰਮ ਦੇ ਨਾਂ ਤੇ ਦੰਗਾ ਹੋਇਆ ਹੈ ਲੋਕ ਚੀਕਾਂ ਮਾਰਦੇ ਹਨ ਮਰਨ ਵਾਲੇ ਵੀ ਮਾਰਨ ਵਾਲੇ ਵੀ ਇਧਰੋਂ ਦੀ ਲੰਘਦਿਆਂ ਇੱਕ ਛੋਟੇ ਬੱਚੇ ਨੂੰ ਵੀ ਕੱਟ ਦਿੱਤਾ ਗਿਆ ਹੈ ਮਸਾਂ 5-6 ਸਾਲ ਦਾ ਬੱਚਾ ਇਕੱਠ ਲੰਘ ਚੁੱਕਿਆ ਹੈ ਚੀਕਾਂ ਗੁਜ਼ਰ ਚੁੱਕੀਆਂ ਹਨ ਬੱਚੇ ਦੀ ਲਾਸ਼ ਕੋਲ ਉਸ ਦੀ ਮਾਂ ਬੈਠੀ ਹੈ ਇੱਕਦਮ ਖਾਮੋਸ਼ ਸੁਣ ਧਰਤੀ ਤੇ ਪਏ ਬੱਚੇ ਵੱਲ ਵੇਖ ਰਹੀ ਹੈ ਬੱਚੇ ਦਾ ਅੱਧ ਖੁੱਲਿਆ ਹੱਥ ਉਸ ਵਿੱਚ ਕੁਝ ਮੂੰਗਫਲੀਆਂ ਹਨ ਬਸ ਹੁਣੇ ਹੀ ਉਸਨੇ ਜ਼ਿੱਦ ਕਰਕੇ ਲਈਆਂ ਸਨ ਇਸ ਬੱਚੇ ਦਾ ਹੱਥ ਉਸ ਦੀ ਮਾਂ ਦੇ ਹੱਥ ਵਿੱਚ ਦੇਣਾ ਤੇ ਉਸ ਨੂੰ ਪੁੱਛਣਾ ਧਰਮ ਕੀ ਹੁੰਦਾ ਹੈ ਉਸ ਨੂੰ ਪੁੱਛਣਾ اخلاق ਕੀ ਹੁੰਦਾ ਹੈ ਉਹ ਤੁਹਾਨੂੰ ਦੱਸੇਗੀ ਧਾਰਮਿਕ ਗ੍ਰੰਥ ਦੇ ਕੀ ਅਰਥ ਹੁੰਦੇ ਹਨ ਉਸ ਦੀਆਂ ਅੱਖਾਂ ਵਿੱਚ ਵੇਖਣਾ ਤੇ ਤੁਸੀਂ ਹਰ ਧਰਮ ਨੂੰ ਭੁੱਲ ਜਾਵੋਗੇ ਪਰ ਇੱਥੇ ਮੈਂ ਧਰਮ ਦੀ ਗੱਲ ਨਹੀਂ ਕਰਾਂਗੀ ਧਰਮ ਤੇ ਮੁਹੱਬਤ ਤੁਹਾਡੀ ਸਮਝ ਤੋਂ ਪਰੇ ਦੀ ਚੀਜ਼ ਹਨ ਇੱਕ ਆਦਮੀ ਸੜਕ ਤੇ ਜ਼ਖਮੀ ਹੈ ਉਸ ਦੇ ਸਿਰ ਚੋਂ ਖੂਨ ਵਗ ਰਿਹਾ ਹੈ ਉਹ ਬੇਹੋਸ਼ ਹੈ ਉਸ ਨੂੰ ਕੋਈ ਨਹੀਂ ਚੁੱਕਦਾ ਉਸ ਦੇ ਕੋਲੋਂ ਸੈਂਕੜੇ ਲੋਕ ਲੰਘਦੇ ਹਨ ਉਹ ਹਰ ਧਰਮ ਦੇ ਆਸਤਿਕ ਨਾਸਤਿਕ ਉਸ ਮਰ ਰਹੇ ਆਦਮੀ ਨੂੰ ਜੋ ਬੇਹੋਸ਼ ਹੈ ਧਰਮ ਬਾਰੇ ਕੀ ਪਤਾ ਹੈ ਇਹ ਕੋਲੋਂ ਲੰਘਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਹੁਣ ਮਦਦ ਦੀ ਲੋੜ ਹੈ ਤੇ ਇਹੀ ਧਰਮ ਹੈ ਪਰ ਨਹੀਂ ਪਤਾ ਫਿਰ ਉਹ ਬੇਹੋਸ਼ ਆਦਮੀ ਤੇ ਤੁਹਾਡੇ ਵਿੱਚ ਕੀ ਫਰਕ ਹੈ ਪਰ ਫਿਰ ਵੀ ਤੁਸੀਂ ਧਾਰਮਿਕ ਹੋ ਤੇ ਮੈਨੂੰ ਕਹਿਣ ਦੇਣਾ ਬਹੁਤ ਗ੍ਰੰਥਾਂ ਉਪਦੇਸ਼ਾਂ ਪੈਗੰਬਰਾਂ ਦੇ ਹੁੰਦਿਆਂ ਤੁਹਾਡੇ ਕੋਲ ਧਾਰਮਿਕ ਸਥਾਨਾਂ ਦੇ ਹੁੰਦਿਆਂ ਤੁਹਾਡੇ ਕੋਲ ਕੋਈ ਧਰਮ ਨਹੀਂ ਹੈ ਪਤਾ ਨਹੀਂ ਤੁਸੀਂ ਕਿਸ ਧਰਮ ਦੀ ਗੱਲ ਕਰਦੇ ਹੋ ਮਾਇਰਾ ਮੇਰੇ ਇਹ ਕਵਿਤਾ ਖਤਮ ਕਰਦਿਆਂ ਹੀ ਫੋਨ ਦੀ ਮੈਸੇਜ ਟੋਨ ਆਈ ਵਿਖਿਆ ਮਾਇਰਾ ਨੇ ਆਪਣਾ ਸਟੇਟਸ ਲਿਖਿਆ ਸੀ a fake story with true words ਇੱਕ ਆਦਮੀ ਇੱਕ ਬਹੁਤ ਅਮੀਰ ਆਦਮੀ ਦੇ ਘਰ ਮਹਿਮਾਨ ਹੁੰਦਾ ਹੈ ਉਸ ਜਗ੍ਹਾ ਜਿੱਥੇ ਉਹ ਮਹਿਮਾਨ ਹੈ ਬਹੁਤ ਸਵਾਦਿਸ਼ਟ ਖਾਣੇ ਲਈ ਪ੍ਰਸਿੱਧ ਹੈ ਉਸ ਦੇ ਸਾਹਮਣੇ ਇੱਕ ਲਾਲ ਕੱਪੜੇ ਨਾਲ ਢਕੀ ਥਾਲੀ ਪੇਸ਼ ਕੀਤੀ ਜਾਂਦੀ ਹੈ ਉਹ ਸੋਚਦਾ ਹੈ ਇਹ ਕੋਈ ਖਾਣ ਵਾਲੀ ਬਹੁਤ ਚੰਗੀ ਚੀਜ਼ ਹੈ ਪਰ ਖਾਣ ਵਾਲੀ ਚੀਜ਼ ਵੇਖਣ ਤੋਂ ਪਹਿਲਾਂ ਉਸ ਆਦਮੀ ਨੂੰ ਉੱਥੋਂ ਦੇ ਸਵਾਦਿਸ਼ਟ ਖਾਣੇ ਬਾਰੇ ਬਹੁਤ ਸਾਰੀਆਂ ਜੀ ਲਲਚਾਉਣ ਵਾਲੀਆਂ ਗੱਲਾਂ ਦੱਸੀਆਂ ਜਾਂਦੀਆਂ ਹਨ ਫਿਰ ਇੱਕਦਮ ਖਾਣੇ ਵਾਲੀ ਥਾਲੀ ਤੋਂ ਕੱਪੜਾ ਚੁੱਕ ਦਿੱਤਾ ਜਾਂਦਾ ਹੈ ਇਹ ਕਿਸੇ ਆਦਮੀ ਦਾ ਸਿਰ ਹੈ ਜਿਸ ਦੀ ਸ਼ਕਲ ਬਿਲਕੁਲ ਮਹਿਮਾਨ ਨਾਲ ਮਿਲਦੀ ਹੈ ਉਹ ਵੇਖਦੇ ਹੀ ਬੁਖਲਾ ਜਾਂਦਾ ਹੈ ਆਪਣਾ ਸਿਰ ਆਪਣੇ ਹੱਥਾਂ ਵਿੱਚ ਫੜ ਕੇ ਵੇਖਦਾ ਹੈ ਕਿ ਉਸ ਦਾ ਸਿਰ ਸਲਾਮਤ ਹੈ ਜਾਂ ਨਹੀਂ ਇਸੇ ਤਰ੍ਹਾਂ ਦੀ ਇਹ ਕਵਿਤਾ ਹੈ ਜੋ ਇਹ ਦੱਸੇਗੀ ਕਿ ਆਦਮੀ ਔਰਤ ਬਾਰੇ ਕੀ ਸੋਚਦਾ ਹੈ ਤੇ ਔਰਤ ਅਸਲ ਵਿੱਚ ਕੀ ਹੁੰਦੀ ਹੈ something about the naked legs ਕੁਝ ਸ਼ਬਦ ਨੰਗੀਆਂ ਲੱਤਾਂ ਬਾਰੇ ਮੈਂ ਇੱਥੇ ਬੀਚ ਤੇ ਘੁੰਮ ਰਹੀ ਹਾਂ ਬਹੁਤ ਲੋਕ ਨੰਗੇ ਲੇਟੇ ਹੋਏ ਹਨ ਧੁੱਪ ਸੇਕਦੇ ਮਰਦ ਔਰਤਾਂ ਬੱਚੇ ਕੁਝ ਔਰਤਾਂ ਨਿਕਰਾਂ ਪਾਈ ਵਾਲੀਬਾਲ ਖੇਡ ਰਹੀਆਂ ਹਨ ਬੱਚੇ ਇੱਕ ਦੂਜੇ ਦੇ ਪਿੱਛੇ ਭੱਜ ਰਹੇ ਹਨ ਇੱਕ ਦੂਜੇ ਨੂੰ ਫੜਦੇ ਉਹ ਆਪਣੀਆਂ ਮਾਵਾਂ ਦੀਆਂ ਲੱਤਾਂ ਨਾਲ ਲਿਪਟ ਜਾਂਦੇ ਹਨ ਇੱਕ ਦੂਜੇ ਤੋਂ ਬਚਦੇ ਹਨ ਉਹਨਾਂ ਨੂੰ ਇਹ ਨੰਗੀਆਂ ਲੱਤਾਂ ਸਿਰਫ ਗੋਡਿਆਂ ਤੋਂ ਥੱਲੇ ਹੀ ਨਜ਼ਰ ਆਉਂਦੀਆਂ ਹਨ ਇੱਥੋਂ ਬਹੁਤ ਮਰਦ ਵੀ ਲੰਘਦੇ ਹਨ ਉਹ ਸਾਰੀਆਂ ਲੱਤਾਂ ਤੱਕਦੇ ਹੋਏ ਔਰਤਾਂ ਨੂੰ ਸਿਰ ਤੋਂ ਪੈਰਾਂ ਤੱਕ ਵੇਖਦੇ ਹਨ ਮੈਂ ਆਪਣੀਆਂ ਲੱਤਾਂ ਬਾਰੇ ਸੋਚਣ ਲੱਗਦੀ ਹਾਂ ਮੇਰੀਆਂ ਲੱਤਾਂ ਫੜ ਕੇ ਮੈਨੂੰ ਘੜੀਸਿਆ ਗਿਆ ਸੀ ਮੇਰੀਆਂ ਨੰਗੀਆਂ ਲੱਤਾਂ ਮੈਨੂੰ ਨਹੀਂ ਸੀ ਪਤਾ ਲੱਤਾਂ ਦੇ ਅਰਥ ਇਹ ਵੀ ਹੁੰਦੇ ਹਨ ਜੋ ਮਰਦ ਦੇ ਸਿਰ ਵਿੱਚ ਕੁਝ ਹੋਰ ਹੋ ਜਾਂਦੇ ਹਨ ਮੈਨੂੰ ਆਪਣਾ ਬਿਸਤਰ ਵੀ ਯਾਦ ਆਉਂਦਾ ਹੈ ਇੱਥੇ ਮੈਂ ਘੰਟਿਆਂ ਬੱਧੀ ਰੋਂਦੀ ਰਹੀ ਆਪਣੇ ਬਿਸਤਰ ਦੇ ਅੰਦਰ ਵੀ ਮੈਂ ਵਾਰ-ਵਾਰ ਹੱਥ ਲਗਾ ਕੇ ਵੇਖਦੀ ਰਹੀ ਕਿ ਲੱਤਾਂ ਨੰਗੀਆਂ ਤਾਂ ਨਹੀਂ ਬਿਸਤਰ ਦੀ ਤਾਂ ਹਰ ਕਿਸੇ ਨੂੰ ਲੋੜ ਹੈ ਤੁਹਾਡੀ ਅੱਧੀ ਉਮਰ ਬਿਸਤਰ ਵਿੱਚ ਬੀਤਦੀ ਹੈ ਬਿਸਤਰ ਵਿੱਚ ਪਏ ਤੁਸੀਂ ਹਜ਼ਾਰਾਂ ਸੁਪਨੇ ਵੇਖਦੇ ਹੋ ਲੱਖਾਂ ਖਿਆਲ ਬੁਣਦੇ ਹੋ ਆਪਣੇ ਮਹਿਬੂਬ ਤੇ ਦੁਸ਼ਮਣਾਂ ਨੂੰ ਯਾਦ ਕਰਦੇ ਹੋ ਕਦੇ-ਕਦੇ ਮਨ ਹੀ ਮਨ ਆਪਣੇ ਪ੍ਰੇਮੀ ਨਾਲ ਰੋਸਾ ਕਰਦੇ ਹੋਏ ਸਰਾਣੇ ਨੂੰ ਆਪਣੇ ਨਾਲ ਘੁੱਟ ਕੇ ਰੋਂਦੇ ਹੋ ਬਿਸਤਰ ਤੁਹਾਡੀ ਅੱਧੀ ਜ਼ਿੰਦਗੀ ਹਨ ਪਰ ਮਰਦ ਮਰਦ ਅਕਸਰ ਭੁੱਲ ਜਾਂਦੇ ਹਨ ਕਦੇ ਉਹ ਆਪਣੀ ਮਾਂ ਨਾਲ ਵੀ ਬਿਸਤਰ ਵਿੱਚ ਸਨ ਬਿਲਕੁਲ ਛੋਟੇ ਜਿਹੇ ਬੇਸਹਾਰਾ ਤੇ ਇੱਕ ਦਿਨ ਉਹ ਬਹੁਤ ਛੋਟੇ ਸਨ ਇੱਕ ਔਰਤ ਦੀਆਂ ਨੰਗੀਆਂ ਲੱਤਾਂ ਕੋਲ ਜਦੋਂ ਉਹਨਾਂ ਦਾ ਨਾੜੂਆ ਕੱਟਿਆ ਗਿਆ ਸੀ ਨੰਗੀਆਂ ਲੱਤਾਂ ਦੇ ਇਹ ਅਰਥ ਅਕਸਰ ਮਰਦ ਭੁੱਲ ਜਾਂਦੇ ਹਨ ਜੇ ਨਾ ਭੁੱਲਦੇ ਹੁੰਦੇ ਮੈਨੂੰ ਲੱਤਾਂ ਤੋਂ ਫੜ ਕੇ ਘੜੀਸਿਆ ਨਾ ਜਾਂਦਾ ਜਦੋਂ ਮੇਰੇ ਨਾਲ ਰੇਪ ਹੋਇਆ ਮਾਇਰਾ ਇਸ ਤੋਂ ਅੱਗੇ ਅਗਲੇ ਭਾਗ ਵਿੱਚ